ਅਥ ਜਗਿਆ ਰੰਭ ਕਥਨੰ ਭੁਜੰਗ ਛੰਦ ਉਤੈ ਬਾਲ ਪਾਲੈ ਤੈ ਔਦ ਰਾਜੰ ਬੁਲੇ ਬਿਪ ਜਗਿੰ ਤਜੋ ਏਕ ਬਾਜੰ ਰਿਪੰ ਨਾਸ ਅੰਤਾ ਦਇਓ ਸੰਗ ਤਾ ਕਹਿ ਬੜੀ ਫੌਜ ਲੀਨੇ ਚਲਿਓ ਸੰਗ ਵਾਕੇ ਫਿਰਿਓ ਦੇਸ ਦੇ ਸੰਗ ਸਾਨ ਬਾਜੰ ਕਿਨੀ ਨਾਹੇ ਬਾਦਿਓ ਮਿਲੇ ਆਣ ਰਾਜੰ ਮਹਾ ਉਗਰ ਤੰਨਿਆ ਬੜੀ ਫੌਜ ਲੈ ਕੈ ਪਰੇ ਆਣ ਭਾਇੰ ਬੜੀ ਭੇਟ ਦੇ ਕੈ ਦਿਸਾ ਚਾਰ ਜੀਤੀ ਫਿਰਿਓ ਫੇਰ ਬਾਜੀ ਗਇਓ ਬਾਲਮੀਕ ਅੰਗਰਖੇ ਸਥਾਨ ਤਾਜੀ ਜਬੈ ਪਾਲ ਪਤੰਗ ਲਵੰਗ ਛੋਰ ਬਾਚਿਓ ਬਡੋ ਉਗਰ ਤਨਿਆ ਰਸੰਗ ਰੁਦਰ ਰਾਚਿਓ ਬ੍ਰਿਥੰਗ ਬਾਜ ਬਾਂਧਿਓ ਲਖਿਓ ਸ਼ਸਤਰ ਧਾਰੀ ਬਡੋ ਨਾਦ ਕੈ ਸਰਬ ਸੈਨਾ ਪੁਕਾਰੀ ਕਹਾ ਜਾਤ ਰੇ ਬਾਲ ਲੀਨੇ ਤਰੰਗੰ ਤਜੋ ਨਾਹੀ ਆਕੋ ਸਜੋ ਆਨ ਜੰਗੰ ਸੁਨਿਓ ਨਾਮ ਜੁਦੰਗ ਜਬੈ ਸਰਉਣ ਸੂਰੰ ਮਹਾ ਸ਼ਸਤਰ ਸੌਡੀ ਮਹਾ ਲੋਹ ਪੂਰੰ ਹਠੇ ਵੀਰ ਹਾਠੈ ਸਵੈ ਸ਼ਸਤਰ ਲੈ ਕੈ ਪਰਿਓ ਮੱਧ ਸੈਨ ਬਡੋ ਨਾਦ ਕੈ ਕੈ ਭਲੀ ਪਾਂਤ ਮਾਰੇ ਪਚਾਰੇ ਸਸੂਰੰ ਗਿਰੇ ਜੋਦ ਜੋਦਾ ਰਹੀ ਧੂਰ ਪੂਰੰ ਉਠੀ ਸ਼ਸਤਰ ਚਾਰੰ ਅਪਾਰੰਤ ਵੀਰੰ ਭ੍ਰਮੇ ਰੁੰਡ ਮੁੰਡੰ ਤਨੰ ਤਛ ਤੀਰੰ ਗਿਰੇ ਲੁਥ ਪੱਥੰ ਸੋ ਜੁਥੰਤ ਬਾਜੀ ਭ੍ਰਮੈ ਛੂ ਸਿਹਾਤੀ ਬਿਨਾ ਸਵਾਰਤਾ ਜੀ ਗਿਰੇ ਸ਼ਸਤਰਹੀਨ ਬਿਆਸਤਰੰਤ ਸੂਰੰ ਹਸੇ ਭੂਤ ਪ੍ਰੇਤੰ ਭ੍ਰਮੀ ਗੈਨ ਹੂਰੰ ਕੋਰ ਨੀਸਾਨ ਬੱਜੇ ਅਪਾਰੰ ਖਹੇ ਵੀਰ ਧੀਰੰ ਉਠੀ ਸ਼ਸਤਰ ਝਾਰੰ ਚਲੇ ਚਾਰ ਚਿਤਰੰ ਬਚਿਤਰੰਤ ਬਾਣੰ ਰਣੰ ਰੋਸ ਰੱਜੇ ਮਹਾ ਤੇਜਵਾਨੰ ਚਾਚਰੀ ਛੰਦ ਉਠਾਈ ਦਿਖਾਈ ਨਚਾਈ ਚਲਾਈ ਪਰਮਾਈ ਦਿਖਾਈ ਕੰਪਾਈ ਚਕਾਈ ਕਤਾਰੀ ਅਪਾਰੀ ਪ੍ਰਹਾਰੀ ਸੁਨਾਰੀ ਪਚਾਰੀ ਪ੍ਰਹਾਰੀ ਹਕਾਰੀ ਕਟਾਰੀ ਉਠਾਏ ਗਿਰਾਏ ਭਗਾਏ ਦਿਖਾਏ ਚਲਾਏ ਪਚਾਏ ਤਰਸਾਏ ਚਟਿਆਏ ਅਥ ਲక్ష్మణ ਜੁਦ ਕਥਨੰਗਣ ਕਾ ਛੰਦ ਜਬ ਸਰ ਲਾਗੇ ਤਬ ਸਭ ਭਾਗੇ ਦਲਪਤ ਮਾਰੇ ਪਟ ਪਟ ਕਾਰੇ ਹੈ ਤਜ ਭਾਗੇ ਰਗਵਰ ਆਗੇ ਬਹੁ ਵਿਦਰੋਵੇਂ ਸਮੂਹੇ ਨਾ ਜੂਵੇਂ ਲਵ ਯਾਰ ਮਾਰੇ ਤਬ ਦਲ ਹਾਰੇ ਦਵੈ ਸਿਸ ਜੀਤੇ ਨਾ ਭੈ ਪੀਤੇ ਲక్ష్మణ ਭੇਜਾ ਬਹੁ ਦਲ ਲੈ ਜਾ ਜਿਨ ਸਜ ਮਾਰੂ ਓਏ ਦਿਖਾਰੂ ਸੁਣ ਲਓ ਭਰਾਤੰ ਰਗਵਰ ਬਾਤੰ ਸਾਜ ਦਲ ਚੱਲਿਓ ਜਲ ਥਲ ਹਲਿਓ ਉਠ ਦਲ ਤੂਰੰ ਨਭ ਝੜ ਪੂਰੰ ਚੌਹਦ ਟੂਕੇ ਹਰਿ ਹਰਿ ਕੂਕੇ ਬਰਖ ਬਾਨ ਥਿਰਕਤ ਜਵਾਨ ਲਹਲਾ ਤੁਜਨੰ ਖਾ ਖਾ ਭੁਜਨੰ ਆਸਾਸ ਟੂਕੇ ਕਸ ਕਸ ਕੂਕੇ ਸੁਣ ਸੁਣ ਬਾਲੰ ਹਟ ਤਾਜੂ ਤਾਲੰ ਦੋਰਾ ਹਮ ਨਹੀਂ ਤਿਆਗਤ ਬਾਜ ਬਾਰ ਸੁਣ ਲਛਮਨਾ ਕੁਮਾਰ ਆਪਨੋ ਭਰ ਬਲ ਜੁਦ ਕਰ ਅਭੀ ਸੰਕ ਵਿਸਾਰਣ ਕਾ ਚੰਦ ਲਛਮਣ ਗੱਜਿਓ ਬੜ ਧਨ ਸੱਜਿਓ ਬਹੁਤ ਸਰ ਛੋਰੇ ਜਨ ਕਣ ਓਰੇ ਉਤ ਦੇਵ ਦੇਖੈ ਤਨ ਤਨ ਲੇਖੈ ਇਤ ਸਰ ਛੂਟੈ ਮਸਕਣ ਤੂਟੈ ਪਟ ਬਰ ਗਾਜੈ ਦੰਦ ਵਾਜੈ ਸਰਬਰ ਛੋਰੈ ਮੁਖ ਨਾ ਮੋਰੈ ਲਛਮਣ ਬਾਦ ਸਿਸੂ ਸ੍ਰੇਣ ਸ੍ਰੇਣ ਲਰਕਾ ਜਿਨ ਕਰ ਕਰਖਾ ਦੇ ਮਿਲ ਘੋਰਾ ਤੋਹਿ ਬਲ ਥੋਰਾ ਹਾਠ ਦਾ ਜਈਐ ਜਿਨ ਸਮਹਈਐ ਮਿਲ ਮਿਲ ਮੋਕੋ ਡਰ ਨਹੀਂ ਤੋਕੋ ਸਿਸ ਨਹੀਂ ਮਾਨੀ ਆਤੇ ਬਿਮਾਨੀ ਗਹਿ ਧਨ ਗੱਜਿਓ ਦੋ ਪਗ ਨਾ ਭੱਜਿਓ ਅਜਬਾ ਛੰਦ ਰੁੱਦੇ ਰਣ ਭਾਈ ਸਰ ਚੜ ਲਾਈ ਵਰਖੇ ਬਾਣ ਪਰਖੇ ਜਵਾਨ ਡਿੱਗੇ ਰਣ ਮੱਧੰ ਅਧੋ ਅਧੰ ਕੱਟੇ ਅੰਗੰ ਰੁੱਝੇ ਜੰਗ ਬਾਣਨ ਚੜ ਲਾਇਓ ਸਰ ਬਰਸਾਇਓ ਬੌਰ ਮਾਰੇ ਢੀਲ ਦਰਾਰੇ ਡਿੱਗੇ ਰਣ ਭੂਮੰ ਨਰ ਬਰ ਭੂਮੰ ਰੱਜੇ ਰਣ ਕਾਇੰ ਚੱਕੇ ਚਾਇੰ ਅਪੂਰਵ ਛੰਦ ਗਣੇ ਕੇਤੇ ਹਣੇ ਜੇਤੇ ਕਈ ਮਾਰੇ ਕਿਤੇ ਹਾਰੇ ਸਭੈ ਭਾਜੇ ਚਿਤੰਗ ਲਾਜੇ ਭੱਜੇ ਭੈ ਕੈ ਜੀਂਗ ਲੈ ਕੇ ਫਿਰੇ ਜੇਤੇ ਹਣੇ ਤੇਤੇ ਕਿਤੇ ਘਾਏ ਕਿਤੇ ਧਾਏ ਸਿਸੰਗ ਜੀਤੇ ਭਟੰਗ ਪੀਤੇ ਮਹਾ ਕ੍ਰੁਦੰ ਕਿਓ ਜੁਦੰ ਦੋ ਭਰਾਤਾ ਖਗੰ ਖਿਆਤਾ ਮਹਾ ਜੋਧੰ ਮੰਡੇ ਕ੍ਰੋਧੰ ਤਜੇ ਬਾਣ ਧਨੰ ਤਾਨੰ ਮੱਚੇ ਬੀਰੰ ਭੱਜੇ ਪੀਰੰ ਕਟੇ ਅੰਗੰ ਭੱਜੇ ਜੰਗੰ ਰਣੰ ਰੁਝੇ ਨਰੰ ਜੁਝੇ ਭੱਜੀ ਸੈਨ ਬਿਨਾ ਚੈਨ ਲਛਨ ਬੀਰੰ ਫਿਰਿਓ ਤੀਰੰ ਇਕੈ ਬਾਣ ਰਿਪੰ ਤਾਨੰ ਹਰਿਓ ਪਾਲੰ ਗਿਰਿਓ ਤਾਲੰ ਇਤ ਲਛਮਨ ਬਧੈ ਧਿਆਇ ਸਮਾਪਤਮ ਅਥ ਭਰਤ ਜੁਧ ਨੰਗੜੂਆ ਛੰਦ ਭਾਜ ਗਇਓ ਦਲ ਤਰਾਸ ਕਹਿ ਕਹਿ ਲਛਮਣ ਰਣ ਭੂਮ ਦੈ ਕਹਿ ਖਲੇ ਰਾਮਚੰਦ ਹੁਤੇ ਜਹਾਂ ਪਟ ਭਾਜ ਪੱਗਲ ਗੇ ਤਾਂ ਜਬ ਜਾਏ ਬਾਤ ਕਹੀ ਉਨੈ ਬਹੁ ਭਾਂਤ ਸੋਗ ਦਇਓ ਤਿਨੈ ਸੁਨ ਬੈਨ ਮੂਨ ਰਹਿ ਬਲੀ ਜਨ ਚਿੱਤਰ ਪਾਹਨ ਕੀ ਖਲੀ ਪੁਨ ਬੈਠ ਮੰਤਰ ਵਿਚਾਰਿਓ ਤੁਮ ਜਾਹੋ ਭਰਤੋ ਚਾਰਿਓ ਮੁਨ ਬਾਲ ਦਵੈ ਜਿਨ ਮਾਰਿਓ ਤਨ ਆਨ ਮੋਹਿ ਦਿਖਾਰਿਓ ਸਾਜ ਸੈਨ ਭਰਤ ਚਲੇ ਤਹਾਂ ਰਣਬਾਲ ਵੀਰ ਮੰਡੇ ਜਹਾਂ ਬਹੁ ਭਾਂਤ ਵੀਰ ਸੰਘਾਰੀ ਸਰ ਓਗ ਪ੍ਰੋਗ ਪ੍ਰਹਾਰੀ ਸੁਗਰੀਵ ਔਰ ਭਵੀਛਨੰ ਹਨਵੰਤ ਅੰਗਦ ਰੀਛਨੰ ਬਹੁ ਭਾਂਤ ਸੈਨ ਬਨਾਏ ਕੈ ਤਿਨ ਪੈ ਚਲਿਓ ਸੰਹਾਇ ਕੈ ਰਣ ਭੂਮ ਪਰਥ ਗਏ ਜਵੈ ਮਨ ਬਾਲ ਦੋਏ ਲਖੇ ਤਵੈ ਦੋਏ ਕਾਕ ਪੱਛਾ ਸੋਭੀ ਲਖ ਦੇਵ ਦਾਨੋ ਲੋਭੀ ਪਰਥ ਬਾਜ ਲਵ ਸੋ ਅਕੜਾ ਛੰਦ ਮਨ ਬਾਲ ਛਾਡੋ ਗਰਬ ਮਿਲਿਆਨ ਮੋਹੂ ਸਰਬ ਲੈ ਜਾਹੇ ਰਾਗਵ ਤੀਰ ਤੋਇ ਨਾਇਕ ਦੈ ਕੈ ਚੀਰ ਸੁਨ ਤੇ ਭਰੇ ਸਿਸਮਾਨ ਕਰ ਕੋਪ ਤਾਨ ਕਮਾਨ ਬਉ ਪਾਂਤ ਸਾਇਕ ਛੋਰੇ ਜਨ ਅਬਰ ਸਾਹਮਣੇ ਔਰ ਲਾਗੇ ਸੋ ਸਾਇਕ ਅੰਗ ਗਿਰਗੇ ਸੋ ਬਾਹ ਤੰਗ ਕਹੂੰ ਅੰਗ ਭੰਗ ਸਬਾਹਾ ਕਹੂੰ ਚੌਰ ਚੀਰ ਸਨਾ ਕਹੂੰ ਚਿੱਤਰ ਚਾਰ ਕਮਾਨ ਕਉ ਅੰਗ ਜੋਦਨ ਬਾਨ ਕਉ ਅੰਗ ਕਾਏ ਭਵਕ ਕਉ ਸ੍ਰੋਣ ਸਰਤ ਛਲਕ ਕਹੂੰ ਭੂਤ ਪ੍ਰੇਤ ਭਕੰਤ ਸੋ ਕਹੂੰ ਕਮਾਦੋ ਠੰਤ ਕਹੂੰ ਨਾਦ ਵੀਰ ਬੈਤਾਲ ਸੋ ਬਮਤ ਡਾਕਣ ਜਵਾਲ ਰਣ ਕਾਏ ਕਾਏ ਵੀਰ ਸਭ ਸ੍ਰੋਣ ਭੀਗੇ ਚੀਰ ਇਕ ਵੀਰ ਭਾਜ ਚਲੰਤ ਇਕ ਆਣ ਜੁਦ ਜੁਟੰਤ ਇਕ ਐਂਚ ਐਂਚ ਕਮਾਨ ਤਕ ਵੀਰ ਮਾਰਤ ਬਾਨ ਇਕ ਭਾਜ ਭਾਜ ਮਰੰਤ ਨਹੀਂ ਸੁਰਗ ਤੌਣ ਬਸੰਤ ਗਜ ਰਾਜ ਬਾਜ ਅਨੇਕ ਜੁਝੇ ਨਾ ਬਾਚਾ ਏਕ ਤਵ ਆਣ ਲੰਕਾ ਨਾਥ ਜੁਝਿਓ ਸਿਸਨ ਕੇ ਸਾਥ ਬਹੋੜਾ ਚੰਦ ਲੰਕੇਸ਼ ਕੇ ਉਰ ਮੋ ਤਕ ਬਾਨ ਮਾਰਿਓ RAM ਸਿਸ ਤਜ ਕਾਨ ਤਵ ਗਿਰਿਓ ਦਾਨ ਸੋ ਭੂ ਮਦ ਤੇ ਵਿਸੁਧ ਜਾਣ ਨਹੀਂ ਗਿਓ ਬਦ ਤਵ ਰੁਕਿਓ ਤਾ ਸੁਗਰੀਵ ਆਨ ਕਹਾ ਜਾਤ ਬਾਲ ਨਹੀਂ ਪੈਸ ਜਾਨ ਤਬ ਹਣਿਓ ਬਾਣ ਤੇ ਭਾਲ ਤੱਕ ਤੇ ਲਗਿਓ ਭਾਲ ਮੋ ਰਿਓ ਚੱਕ ਜਪ ਚਲੀ ਸੈਣ ਕਪਣੀ ਸੁਕਰਧ ਨਾਲ ਨੀਲ ਹਨੂ ਅੰਗਦ ਸੋ ਜੁਧ ਤਬ ਤੀਨ ਤੀਨ ਲੈ ਬਾਲਬਾਨ ਤੇ ਹਣੇ ਭਾਲ ਮੋਰੋ ਸਥਾਨ ਜੋ ਗੈ ਸੂਰ ਸੋ ਰਹਿ ਖੇਤ ਜੋ ਬਚੇ ਭਾਜ ਤੇ ਹੋਏ ਉਚੇਤ ਤਬ ਤੱਕ ਤੱਕ ਸਿਸ ਕਸ ਬਾਣ ਦਲ ਹਤਿਓ ਰਾਗ ਵੀ ਤਜ ਕਾਣ ਅਨੂਪ ਨਰਾਜ ਛੰਦ ਸੋ ਕੋਪ ਦੇਖ ਕੈ ਬਲੰਗ ਸੋ ਰਾਗ ਵੀ ਸਿਸੰਗ ਬਚਿੱਤਰ ਚਿੱਤਰ ਤੰਗ ਸਰੰਗ ਬਬਰਖ ਬਰਖਣੋ ਰਣੰ ਭਪਜ ਆਸਰੀ ਸਤੰਗ ਉਠੰਤ ਭੈ ਕਰੀ ਤੁਨੰ ਪ੍ਰਮੰਤ ਕੁੰਡਲੀ ਕ੍ਰਿਤੰ ਪਪੀੜ ਦਾਰਨੰ ਸਰੰ ਕੁਮੰਤ ਕਾਇ ਲੋਕਨੰ ਤਤਛ ਬਾਣਨੋ ਬਰੰ ਭਪਜ ਕਾਤਰੋ ਕਿਤੰ ਗਜੰਤ ਜੋਧਨੋ ਜੁਤੰ ਚਲੰਤ ਤੀਛਨੋ ਅਸੰਖਮੰਤ ਧਾਰੂ ਉਜਲੰ ਪਪਾਤ ਅੰਗ ਕੇ ਹਨਵੰਤ ਸੁਗ੍ਰੀਵ ਬਲੰ ਗਿਰੰਤ ਆਸ ਰੰਗ ਰਣ ਭਰਮ ਆਸਰੀ ਸਿਸੰਤ ਜੰਤ ਸਿਆਮਨੋ ਤਰੰਗ ਭਜੰਤ ਪ੍ਰਾਨ ਲੈ ਪਠੰ ਉਠੰਤ ਅੰਧ ਧੁੰਦਣੋ ਕਬੰਧ ਬੰਧ ਕਟੰਗ ਲਗੰਤ ਬਾਣਨੋ ਵਰੰਕਿਰੰਤ ਭੂਮ ਐਹਵਯੰ ਪਪਾਦ ਬ੍ਰਿਛਨੰ ਧਰੰ ਬਵੇਗ ਮਾਰਤੰ ਜਨਨ ਪਰੰਤ ਧੂਰ ਪੂਰਨੰ ਬਮੰਤ ਸ੍ਰੋਣ ਤੰਗ ਮੁਖੰ ਛਿਕਾਰ ਚਾਵਡੀ ਨਬੰਗ ਫਿਕੰਤ ਫਿੰਕਰੀ ਫਿਰੰਗ ਪਕਾਰ ਭੂਤ ਪ੍ਰੇਤਨੰ ਡਿਕਾਰ ਡਾਕਣੀ ਡੁਲੰ ਗਿਰੈ ਤਰੰਗ ਤੁਰੰਗ ਤਰੰਗ ਤਰਾ ਤਰੰਗ ਤਰੰਗ ਜਿਵੇਂ ਭਜ ਸ੍ਰੋਣ ਤੰਗ ਥਣੇ ਉਠੰਤ ਭੈ ਕਰੀ ਤੁਨੰ ਉਠੰਤ ਗਦ ਸੱਦਣੰ ਨਨਦ ਨਿਫਿਰੰ ਰਣੰ ਬਬਰ ਖਸਾਏ ਕੰਗ ਸਦੰ ਕੁਮੰਤ ਜੋਦਨੋ ਵਰਣੰ ਭਜੰਤ ਪੈ ਤਰੰਗ ਪਟੰਗ ਬਿਲੋਗ ਭਰਥਨੋ ਰਣੰ ਚਲਿਓ ਚਰਾਏ ਕੈ ਚਪੀ ਬਬਰ ਖਸਾਏ ਕੋ ਸਿਤੰ ਸੋ ਕ੍ਰੋਧ ਕੰਗ ਸਿਸੰਗ ਬਬਧ ਪਾਲਣੋ ਪਟੰਗ ਪਪਾਦ ਪ੍ਰਿਥਵੀ ਅੰਗ ਅਟੀ ਮਮੋਹ ਵਾਸਰਮੰ ਗਤੰ ਅਪਾਜ ਪੀਤਨੋ ਪਟੰਗ ਤਤਜ ਭਰਥਨੋ ਪਵੰ ਗਿਰੰਤ ਲੁਥ ਤੰ ਉਠੰਗ ਰੋਧ ਰਾਗ ਮੰਗ ਤਟੰ ਜੁਝੇ ਸੋ ਭਰਾਤ ਪਰਥਣੋ ਸੁਣੰਤ ਜਾਨ ਕੀ ਪਤੰਗ ਪਪਾਦ ਭੂਮਣੋ ਤਰੰਗ ਅਪੀੜ ਪੀੜ ਤੰਗ ਦੁਖੰ ਸਸਜ ਜੋਦਣੰ ਜੁਦੀ ਸੋ ਕ੍ਰੋਧ ਬੱਧਣੋ ਬਰੰਤ ਤਜ ਜਗ ਮੰਡਲੰ ਅਦੰਡ ਦੰਡਣੋ ਨਰੰਗ ਸੋ ਗੱਜ ਬੱਜ ਬਾਜਨੋ ਠੰਤ ਭੈ ਤਰੀ ਸੁਰੰ ਸਨਦ ਬੱਧ ਖੈ ਦਨੰ ਸਬਦ ਜੋਦਣੋ ਬਰੰਗ ਚਚਕ ਚਾਉਣੀ ਨਵੰ ਫਿਕੰਤ ਭਿੰਕਰੀ ਤਰੰ ਪਖੰਤ ਮਾਸ ਹਾਰਣੰ ਬਵੰਤ ਜਵਾਲ ਦੁਰਗਿਯੰ ਹੋਵੰਤ ਪਾਰਵਤੀ ਸਿਰੰਗ ਨਚੰਤ ਈਸਨੋ ਰਣੰਗ ਭਕੰਤ ਭੂਤ ਪ੍ਰੇਤਨੋ ਬਕੰਤ ਵੀਰ ਬੈ ਤਲੰ ਤਿਲਕਾ ਛੰਦ ਜੁੱਟੇ ਵੀਰੰ ਛੁੱਟੇ ਤੀਰੰ ਫੁੱਟੇ ਅੰਗੰ ਟੁੱਟੇ ਤੰਗੰ ਭੱਗੇ ਵੀਰੰ ਲੱਗੇ ਤੀਰੰ ਭਿੱਖੇ ਰਾਮੰ ਧਰਮੰ ਧਾਮੰ ਜੁਝੇ ਜੋਦੰ ਬੱਚੇ ਕ੍ਰੋਧੰ ਬੰਧੋ ਬਾਲੰ ਵੀਰ ਤਾਲੰ ਟੁੱਕੇ ਫੇਰ ਲਿੰਨੇ ਕੀਰ ਵੀਰੈ ਬਾਲ ਜਿਉ ਦੁਐ ਕਾਲ ਤੱਜੀ ਕਾਣ ਮਾਰੇ ਬਾਣ ਡਿੱਗੇ ਵੀਰ ਭੱਗੇ ਤੀਰ ਕੱਟੇ ਅੰਗ ਡਿੱਗੇ ਜੰਗ ਸੁਧੰ ਸੂਰ ਪਿੰਨੇ ਨੂਰ ਲਖੈ ਨਾਹੇ ਭੱਗੇ ਜਾਹੇ ਤਜੇ RAM ਧਰਮੰ ਤਾਮ ਔਰੈ ਭੇਸ ਖੁੱਲੇ ਕੇ ਸ਼ਸਤਰੰ ਛੋਰ ਦੈ ਦੈ ਕੋਰ ਦੋਹਰਾ ਦੂਹ ਦਿਸਨ ਜੋ ਦਾਰੈ ਪਰਿਓ ਜੁਦ ਜਾਮ ਜੂ ਸਗਲ ਸੈਨਾ ਗਈ ਰਹਿ ਗਏ ਏਕਲ RAM ਤਿਹੂ ਪ੍ਰਾਤ ਬਿਨ ਪੈ ਹਨਿਉ ਅਰ ਸਭ ਦਲੈ ਸੰਗਾਰ ਲਾਵਰ ਕੁਸ ਜੂਝਣ ਮਿਤ ਲੀਨੇ RAM ਆਕਾਰ ਸੈਨਾ ਸਗਲ ਜੁਝਾਇ ਕੈ ਕਤ ਬੈਠੇ ਛਬ ਜਾਏ ਅਬ ਹਮਸੋ ਤੁਮ ਲਰੋ ਸੁਣ ਸੁਣ ਕੌਸਲ ਰਾਏ ਨਿਰਖ ਬਾਲ ਨਿਜ ਰੂਪ ਪ੍ਰਭ ਕਹੈ ਬੈਨ ਮੁਸਕਾਏ ਕਮਣ ਤਾਤ ਬਾਲਕ ਤੁਮੈ ਕਮਣ ਤਿਹਾਰੀ ਮਾਏ ਚੰਦ ਮਿਥਲਾਪੁਰ ਰਾਜਾ ਜਨਕ ਸੁਪਾਜਾ ਤੇ ਸਿਸ ਸੀਤਾ ਅਤ ਸੁਭ ਗੀਤਾ ਸੋ ਬਨਿਆਏ ਤੇ ਹਮ ਜਾਏ ਹੈ ਦੋਇ ਭਾਈ ਸੁਨ ਰਗੁਰਾਈ ਸੁਣ ਸੀ ਰਾਣੀ ਰਗਬਰ ਜਾਨੀ ਚਿਤ ਪਹਿਚਾਨੀ ਮੁਖ ਨਾ ਵਖਾਨੀ ਤੇ ਸਿਸ ਮਾਨਿਓ ਅਤ ਬਲ ਹਟ ਰਣ ਕੀਨੋ ਕਹ ਨਹੀਂ ਦੀਨੋ ਕਾਸ ਸਰ ਮਾਰੇ ਸਿਸ ਨਹੀਂ ਹਾਰੇ ਬੋ ਵਿਦਮਾਨੰ ਅਤ ਧਨ ਤਾਨ ਅੰਗ ਅੰਗ ਬੇਦੇ ਸਭ ਤਨ ਛੇਦੇ ਸਭ ਦਲ ਸੂਜੇ ਰਗਵਰ ਜੂਜੇ ਜਪ ਪ੍ਰਭ ਮਾਰੇ ਸਭ ਦਲ ਹਾਰੇ ਬਹੁ ਵਿਦ ਭਾਗੇ ਦੁਐ ਸਿਸ ਆਗੇ ਫਿਰ ਨਾ ਨਿਹਾਰੈ ਪ੍ਰਭ ਨਾ ਚਿਤਾਰੈ ਗ੍ਰਹਿ ਦਿਸ ਲੀਨਾ ਆਸ ਰਣ ਕੀਨਾ ਚਉਪਈ ਤਬ ਦੂ ਬਾਲ ਯੋਧਨ ਦੇਖਾ ਮਨੋ ਰੁਦਰ ਕੀੜਾ ਮਨ ਪੇਖਾ ਕਾਟ ਜਨ ਕੇ ਬ੍ਰਿਜ ਸਵਾਰੇ ਭੂਖਣ ਅੰਗਾਂ ਨੂੰ ਉਤਾਰੇ ਮੂਰਛ ਭੈ ਸਭ ਲੈ ਉਠਾਈ ਬਾਦ ਸਹਿਤ ਤਹ ਗਏ ਜਾ ਮਾਈ ਦੇਖ ਸਿਆ ਪਤ ਮੁਖ ਰੋ ਦੀਨਾ ਕਹਿਓ ਪੂਤ ਵਿਧਵਾ ਮੋਹਿ ਕੀਨਾ ਇਤ ਸ੍ਰੀ ਵਿਜਿਤਰ ਨਾਟਕੇ ਰਾਮ ਅਵਤਾਰ ਲਵ ਬਾਜ ਬਾਂਦਵੇ ਰਾਮ ਬਧਾ ਸੀਤਾ ਨੇ ਸਭ ਜੀਵਾ ਇਕਥਨੰ ਚਉਪਈ ਅਬ ਮੋਕੋ ਕਾਸ ਦੇ ਆਨਾ ਜਰੋ ਲਾਗ ਪਤ ਹੋ ਮਸਾਨਾ ਸੁਨ ਮੁਨ ਰਾਜ ਬਹੁਤ ਬਿਦਰੋਏ ਇਨ ਬਾਲਨ ਹਮਰੇ ਸੁਖ ਖੋਏ ਜਬ ਸੀਤਾ ਤਨ ਚਾਹ ਕੇ ਕਾਢੂ ਜੋਗ ਅਗਨ ਉਪਰਾਜ ਸੋ ਛਾਡੂ ਤਬ ਇਮ ਭਈ ਗਗਨ ਤੇ ਬਾਣੀ ਕਹਾ ਭਈ ਸੀਤਾ ਤੈ ਆਨੀ ਅਰੂਪਾ ਛੰਦ ਸੁਨੀ ਬਾਣੀ ਸਿਆ ਰਾਣੀ ਲਿਓ ਆਨੀ ਕਰੈ ਪਾਣੀ ਸੀਤਾ ਬਾਜ ਮਨ ਮੈਂ ਦੋਹਰਾ ਜੋ ਮਨ ਬਚ ਕਰਮਨ ਸਹਿਤ RAM ਬਿਨਾ ਨਹੀਂ ਔਰ ਤੋ ਏ RAM ਸਹਿਤ ਜੀਐ ਕਹਿਓ ਸਿਆ ਤੇ ਠੌਰ ਅਰੂਪਾ ਛੰਦ ਸਭੈ ਜਾਗੇ ਭ੍ਰਮ ਭਾਗੇ ਹਟੰਗ ਤਿਆਗੇ ਪਗੰਗ ਲਾਗੇ ਸਿਆ ਆਨੀ ਜਗੰਗ ਰਾਣੀ ਧਰਮ ਧਾਨੀ ਸਤੀ ਮਾਨੀ ਮਨੰ ਭਾਈ ਉਰੰਗ ਲਾਈ ਸਤੀ ਜਾਨੀ ਮਨੈ ਮਾਨੀ ਦੋਹਰਾ ਬਹੁ ਵਿਦ ਸਿਆ ਸਮੋਧ ਕਰ ਚਲੇ ਅਜੁਧਿਆ ਦੇਸ ਲਵ ਕੁਸ ਦੋ ਪੁੱਤਰਨ ਸਹਿਤ ਸ੍ਰੀ ਰਗਵੀਰ ਨਰੇਸ਼ ਚੌਪਈ ਬਹੁਤ ਭਾਂਤ ਕਰ ਸੇ ਸੰਸਮੋਦਾ ਸੀ ਰਗਵੀਰ ਚਲੇ ਪੁਰਿਉਦਾ ਅਨਕ ਬੇਖ ਸੇ ਸ਼ਸਤਰ ਸੁਹਾਏ ਜਾਣਤ ਤੀਨ RAM ਬਨ ਆਏ ਇਤ ਸ੍ਰੀ ਵਿਜੇਤਰ ਨਾਟਕੇ RAM ਅਵਤਾਰੇ ਤਿਹੂ ਪ੍ਰਾਤਨ ਸੈਨਾ ਸਹਿਤ ਜੀਵੋ ਸੀਤਾ ਦੂ ਪੁੱਤਰਨ ਸਹਿਤ ਪੁਰੀ ਅਬਦ ਪ੍ਰਵੇਸ਼ ਕਥਨੰ ਚਉਪਈ ਤਿਹੂ ਮਾਤ ਕੰਠਨ ਸੋ ਲਾਏ ਦੋ ਪੁੱਤਰ ਪਾਇਨ ਲਪਟਾਏ ਬਹੁਰਿਆਨ ਸੀਤਾ ਪਗ ਪਰੀ ਮਿਟ ਗਈ ਤਹੀ ਦੁਖਨ ਕੀ ਘਰੀ ਬਾਜ ਮੇਦ ਪੂਰਨ ਕੀ ਜੱਗਾ ਕੌਸਲੇਸ ਰਗਵੀਰ ਭੱਗਾ ਗ੍ਰਹਿ ਸਪੂਤ ਦੋ ਪੂਤ ਸੁਹਾਏ ਦੇਸ ਵਿਦੇਸ ਜੀਤ ਗ੍ਰਹਿ ਆਏ ਜੇਤ ਕੈ ਸੋ ਜਗ ਵਿਧਾਨਾ ਬਿਦ ਪੂਰਵ ਕੀਨੇ ਤੇ ਨਾਨਾ ਏ ਘਾਟ ਸਤ ਕੀਨੇ ਜੱਗਾ ਚਟਪਟ ਚੱਕਰ ਇੰਦਰ ਉਠ ਭੱਗਾ ਰਾਜ ਸੁਏ ਕੀਨੇ 10 12 ਬਾਜ ਮੇਦ ਕੀਸ ਪ੍ਰਕਾਰਾ ਗਵਾ ਲੰਬ ਅਜ ਮੇਦ ਅਨੇਕਾ ਭੂਮ ਮਦ ਕਰਮ ਕੀਏ ਅਨੇਕਾ ਨਾਗ ਮੇਦ ਖੜ ਜਗ ਕਰਾਏ ਜੋ ਨਾ ਕਰੈ ਜਨਮੇ ਜੈ ਪਾਏ ਔਰ ਹੈ ਗਣਤ ਕਹਾਂ ਲਗ ਜਾਉ ਗ੍ਰੰਥ ਵੱਢਣ ਤੇ ਹੀ ਐ ਡਰਾਉ ਦਸ ਹੰਸਰ ਦਸ ਪਰਖ ਪ੍ਰਮਾਨਾ ਰਾਜ ਕਰਾ ਪੁਰਿਓਦ ਨਿਦਾਨਾ ਤਵ ਲੋ ਕਾਲ ਦਸਾ ਨੀਏ ਰਾਈ ਰਗਵਰ ਸਿਰ ਮ੍ਰਿਤ ਡੰਕ ਬਜਾਈ ਨਮਸਕਾਰ ਤੇ ਵਿਵਿਧ ਪ੍ਰਕਾਰਾ ਜਿਨ ਜਗ ਜੀਤ ਕਰਿਓ ਬਸ ਸਾਰਾ ਸਭਨ ਸੀਸ ਡੰਕ ਤੇ ਬਾਜਾ ਜੀਤ ਨਾ ਸਕਾ ਰੰਕ ਵਰ ਰਾਜਾ ਅੰਦੋਰਾ ਜੇ ਤਿਨ ਕੀ ਸਰਨੀ ਪਰੇ ਕਰ ਦਇ ਲੈ ਬਚਾਏ ਜੋ ਨਹੀਂ ਕੋ ਬਾਚਿਆ ਕਿਸਨ ਬਿਸਨ ਰਗੁਰਾਏ ਚੌਪਈ ਛੰਦ ਬੋਵਿਦ ਕਰੋ ਰਾਜ ਕੋ ਸਾਜਾ ਦੇਸ ਦੇਸ ਕੇ ਜੀਤੇ ਰਾਜਾ ਸਾਮ ਦਾਮ ਅਰ ਦੰਡ ਸਪੇਦਾ ਜੇ ਵਿਧੂਤੀ ਸਾਸਨਾ ਬੇਦਾ ਬਰਨ ਬਰਨ ਆਪਣੀ ਕਿਰਤ ਲਾਏ ਚਾਰ ਚਾਰ ਹੀ ਬਰਨ ਚਲਾਏ ਛਤਰੀ ਕਰਾਂ ਬਿਪਰ ਕੀ ਸੇਵਾ ਬੈਸ ਲਖੈ ਛਤਰੀ ਕਾ ਦੇਵਾ ਸੂਦਰ ਸਬਨ ਕੀ ਸੇਵ ਕਮਾਵੈ ਜਾਂ ਕੋਈ ਕਹਿ ਤਹੀ ਵਾਤ ਆਵੈ ਜੈਸ ਕੋਤੀ ਬੇਦ ਸਾਸਨਾ ਨਿਕਸਾ ਤੈਸ ਰਾਮ ਕੀ ਰਸਨਾ ਰਣ ਹਾਂਕ ਸੰਘਾਰੇ ਪਾਂਤ ਪਾਂਤ ਸੇਵ ਗਣਤਾਰੇ ਲੰਕਾ ਦਈ ਟੰਕ ਜਨ ਦੀਨੋ ਇਹ ਵਿਦਰਾਜ ਜਗਤ ਮੈਂ ਕੀਨੋ ਦੋਹਰਾ ਛੰਦ ਬਹੁ ਬਰਖਣ ਲੋ ਰਾਮ ਜੀ ਰਾਜ ਕਰਾਇ ਹਰ ਟਾਲ ਬ੍ਰਹਮ ਰੰਦਰ ਕਾ ਫੋਰ ਕੈ ਭਇਓ ਕੌਸਲਿਆ ਕਾਲ ਚਉਪਈ ਜੈਸਿਕ ਮ੍ਰਿਤਕ ਕੇ ਹੁਤੇ ਪ੍ਰਕਾਰਾ ਤੈਸੋ ਹੀ ਕਰੇ ਬੇਦ ਅਨਸਾਰਾ ਰਾਮ ਸਪੂਤ ਜਾਹੇ ਕਰਮਾਹੀ ਤਾ ਕਉ ਤੋੜ ਕੋ ਕਹਨਾਹੀ ਬਹੁ ਵਿਦਗਤ ਕੀਨੀ ਪ੍ਰਮਾਤਾ ਤਵ ਲੋ ਭਈ ਕਹਿ ਕੇ ਸਾਤਾ ਤਾ ਕੇ ਮਰਤ ਸੁਮਿਤਰਾ ਮਰੀ ਦੇਖੋ ਕਾਲ ਕ੍ਰਿਆ ਕਸ ਕਰੀ ਏਕ ਦਿਵਸ ਜਾਨਕ ਤ੍ਰੇ ਸਿੱਖਾ ਪੀਰ ਭੈ ਰਾਵਣ ਕਾ ਲਿਖਾ ਜਬ ਰਗਵਰ ਤੇ ਆਣ ਨਿਹਾਰਾ ਕਛ ਕੋ ਪਿੰ ਬਚਨੁ ਚਾਰਾ ਰਾਮ ਬਾਜ ਮਨ ਮੈਂ ਯਾ ਕੋ ਕਛ ਰਾਮਨ ਸੋ ਹੇਤਾ ਤਾ ਤੇ ਚਿਤਰ ਚਿਤਰ ਕਹਿ ਦੇਖਾ ਬਚਨ ਸੁਣਤ ਸੀਤਾ ਪਈ ਰੋਖਾ ਪ੍ਰਭ ਮੋਹਿ ਅਜੂ ਲਗਾਵਤ ਦੋਖਾ ਅੰਧੋਰਾ ਜੋ ਮੇਰੇ ਬਚ ਕਰਮ ਕਰ ਹਿਰਦੈ ਬਸਤ ਰਗੁਰਾਏ ਪ੍ਰਿਥੀ ਪੈਣ ਮੋਹਿ ਦੀਦੀਐ ਨੀਜੈ ਮੋਹਿ ਮਿਲਾਏ ਚਉਪੀ ਸੁਣਤ ਬਚਨ ਤਰਨੀ ਫਟ ਗਈ ਲੋਕ ਸਿਆ ਤੇਹ ਪੀਤਰ ਪਈ ਚਕਰ ਤਰੈ ਨਿਰਖ ਰਗੁਰਾਈ ਰਾਜ ਕਰਨ ਕੀ ਆ ਚੁਕਾਈ ਦੋਹਰਾ ਇਹ ਜਗ ਤੂਰੋ ਤੌਲ ਹਰ ਕਿਹ ਕੇ ਆਇਓ ਕਾਮ ਰਗਬਰ ਬਿਨ ਸੀ ਨਾ ਜੀਐ ਸੀ ਬਿਨ ਜੀਐ ਨਾ ਰਾਮ ਚਉਪਈ ਦਵਾਰੈ ਕਹਿਓ ਬੈਠ ਲਛੁਨਾ ਪੈਠ ਨਾ ਕੋ ਪਾਵੈ ਜਨਾ ਅੰਥੈ ਪੁਰੈ ਆਪ ਭਗਤਾਰਾ ਦੇ ਛੋਰ ਮ੍ਰਿਤ ਲੋਕ ਸਿਧਾਰਾ ਦੋਹਰਾ ਇੰਦਰ ਮਤੀ ਹਿਤ ਅਜ ਨਿਰਵਤ ਜੇਮ ਗ੍ਰਹਿ ਤਜ ਲੀਏ ਜੋਗ ਤਿਮ ਰਗਬਰ ਤਨ ਕੋ ਤਜਾ ਸ੍ਰੀ ਜਾਨ ਕੀ ਬਿਯੋਗ ਇਤ ਸ੍ਰੀ ਵਿਜੇਤਰ ਨਾਟਕ ਰਾਮ ਉਤਾਰੇ ਸੀਤਾ ਕੇ ਹੇਤ ਮ੍ਰਿਥ ਲੋਕ ਸੇ ਗਏ ਧਿਆਏ ਸਮਾਪਤਮ ਅਥ ਤੀਨੋ ਪ੍ਰਾਤਾ ਤ੍ਰੀਆਂ ਸਹਿਤ ਮਰਬੋ ਕਥਨੰ ਚਉਪਈ ਰੌਰ ਪਰੀ ਸਗਰੇ ਪੁਰਮਾਚੀ ਕਾਹੂ ਰਹੀ ਕਛੂ ਸੁਦਨਾਹੀ ਨਰ ਨਾਰੀ ਢੋਲਤ ਦੁਖਿਆਰੇ ਜਾਨ ਗ੍ਰੇ ਜੂ ਜੁਝਿਆਰੇ ਸਗਰ ਨਗਰ ਮੈਂ ਪਰ ਗਈ ਰੌਰਾ ਵਿਆਕੁਲ ਗ੍ਰੇ ਹਸਤਿਆਰ ਘੋਰਾ ਨਰ ਨਾਰੀ ਮਨ ਰਹਤ ਉਦਾਸਾ ਕਹਾ ਰਾਮ ਕਰ ਗਏ ਤਮਾਸ਼ਾ ਭਰਥੂ ਜੋ ਸਾਧਨਾ ਸਾਜੀ ਜੋਗ ਅਗਨ ਤਨ ਤੇ ਉਪਰਾਜੀ ਬ੍ਰਹਮ ਰੰਦਰ ਝਟ ਦੈ ਕਰ ਫੋਰਾ ਪ੍ਰਭ ਸੋ ਚਲਤ ਅੰਗ ਨਹੀਂ ਮੋਰਾ ਸਗਲ ਜੋ ਕੇ ਕੀਏ ਵਿਧਾਨਾ ਲక్ష్మణ ਤਜੇ ਤੈਸੀ ਪ੍ਰਾਨਾ ਬ੍ਰਹਮ ਰੰਦਰ ਲక్ష్మణ ਖੁਨ ਫੂਟਾ ਪ੍ਰਭ ਚਰਨਨ ਤਰ ਪ੍ਰਾਨ ਨਿਖੂਟਾ ਲਵ ਕੁਛ ਦੋ ਤਹਾਂ ਚਲ ਗਏ ਰਗ ਬਰਸੀਐ ਜਰਾਵਤ ਪੈ ਅਰਪਿਤ ਪ੍ਰਾਤ ਤਿਹੁ ਕਹ ਦਹ ਰਾਜ ਛਤਰ ਲਵ ਕੇ ਸਿਰ ਰਹਾ ਤਿਹੁਨ ਕੀ ਇਸਤਰੀ ਤੇ ਆਈ ਸੰਗ ਸਤੀ ਹੋਇ ਸੁਰਗ ਸਿਧਾਈ ਲਵ ਸਿਰ ਤਰਾ ਰਾਜ ਕਾ ਸਾਜਾ ਤਿਹੁਨ ਤਿਹੁ ਕੁੰਟ ਕੀ ਰਾਜਾ ਉੱਤਰ ਦੇ ਸਾਬ ਕੁਸ ਲੀਆ ਪਰਥ ਪੁੱਤਰ ਕਾ ਪੂਰਵ ਦੀਆ ਦਛਣ ਦੀ ਲਛਣ ਕੇ ਬਾਲਾ ਪਛਮ ਸਤਰ ਕਨ ਸੁਤ ਬੈਠਾ ਲਾ ਅੰਧੋਰਾ ਰਾਮ ਕਥਾ ਜੁਗ ਜੁਗਿਆ ਟਲ ਸਭ ਕੋਈ ਭਾਗਤ ਨੇਤ ਬਾਸ ਰਗਬਰ ਕਰਾ ਸਗਰੀ ਪੁਰੀ ਸਮੇਤ ਇਤ ਰਾਮ ਪ੍ਰਾਤਰੀਨ ਸਹਿਤ ਸੁਰਗ ਗਏ ਅਤ ਸਗਰੀ ਪੁਰੀ ਸਹਿਤ ਸੁਰਗ ਗਏ ਚਉਪਈ ਜੋ ਏ ਕਥਾ ਸੁਨੈਰ ਗਾਵੇ ਦੂਖ ਪਾਪ ਤੇ ਨਿਕਟ ਨਾ ਜਾਵੇ ਬਿਸ਼ਨ ਭਗਤ ਕੀ ਏ ਫਲ ਹੋਈ ਆਦ ਵਿਆਜ ਛੈ ਸਕੈ ਨਾ ਕੋਈ ਸੰਮਤ 17 ਸਾਹਸ ਪਚਾਵਨ ਹਾੜ ਵਦੀ ਪ੍ਰਿਥਵੈ ਸੁਦਾਮਨ ਤੋ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਹੋ ਲਿਓ ਸੁਧਾਰਾ ਦੋਹਰਾ ਨੇਤਰ ਤੂੰ ਕੇ ਚਰਨ ਤਰ ਸਤ ਦਰਵ ਤੀਰਤ ਰੰਗ ਸ੍ਰੀ ਭਗਵਤ ਪੂਰਨ ਕੀਓ ਰਗਵਰ ਕਥਾ ਪ੍ਰਸੰਗ ਸਾਧ ਅਸਾਧ ਜਾਣੋ ਰਹੀ ਬਾਤ ਸੁਬਾਤ ਵਿਵਾਦੇ ਗ੍ਰੰਥ ਸਗਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸੋਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਆਖਰੇ ਕਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ ਸਿਮਰਤਿ ਸਾਸਤਰ ਵੇ ਸਭੈ ਬਹੁ ਭੇਦ ਕਹੈ ਹਮ ਏਕ ਨ ਜਾਣਿਓ ਸ੍ਰੀ ਅਸਿਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੈ ਕਹਿਓ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਹਸ ਗੋਬਿੰਦ ਦਾਸ ਤੁਹਾਰ ਇਤ ਸ੍ਰੀ ਰਾਮਾਇਣ ਸਮਾਪਤ ਮਸਤ ਸੁਭ ਮਸਤ